ਪਰਮ ਸਤਕਾਰਯੋਗ ਸਤਿਗੁਰੂ ਜੀ ਦੀ ਸਾਜੀ ਨਵਾਜੀ ਸਾਧ ਸੰਗਤ ਜੀ ਇੱਕ ਵਾਰ ਸਾਰੇ ਮਾਈ ਭਾਈ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੀ ਛਤਰ ਛਾਇਆ ਦੇ ਹੇਠ ਆਪਾਂ ਸਾਰੇ ਸੁਖ ਮਾਣਦੇ ਆ ਤੇ ਜਿਨ੍ਹਾਂ ਦੀ ਕਿਰਪਾ ਦੇ ਨਾਲ ਇਹ ਜਾਪਰ ਯੋਗ ਚੱਲ ਰਹੇ ਨੇ ਤੇ ਇੱਕ ਵਾਰੀ ਜਿਨ੍ਹਾਂ ਦੀ ਯਾਦ ਦੇ ਵਿੱਚ ਕਵੀ ਦਰਬਾਰ ਹੋ ਰਿਹਾ ਉਹਨਾਂ ਦਾ ਵੀ ਨਾਮ ਸਾਰੇ ਲਓ ਤੇ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਸਾਧ ਸੰਗਤ ਜੀ ਕਵਤਾ ਦੇ ਬਾਰੇ ਮੈਂ ਬਹੁਤਾ ਕੁਝ ਨਹੀਂ ਆਖਦਾ ਪਰ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇੱਕ ਸਵਈਆ ਲਿਖਿਆ ਹੈ ਕਿ ਕਾਗਦ ਦੀਪ ਸਭੈ ਕਰਕੇ ਅਰ ਸਾਤ ਸਮੁੰਦਰਨ ਕੀ ਮਸ ਕਹਿ ਹੋ ਕਾਟ ਬਨਾਸਪਤੀ ਸਗਰੀ ਲਿਖਬੇ ਹੂੰ ਕਿ ਲੇਖਨ ਲੇਖ ਲਿਖੈ ਹੋ ਸਾਰ ਸੁਤੀ ਬਕਤਾ ਕਰਕੇ ਜੁਗ ਕੋਟ ਗਣੇਸ਼ ਕੇ ਹਾਥ ਲਿਖੈ ਹੋ ਕਾਲ ਕਿਰਪਾਨ ਬਿਨਾ ਬਿਨਤੀ ਨਾ ਤੋ ਤੁਮ ਕੋ ਪ੍ਰਭ ਨੈ ਕਰ ਜਾਇ ਹੋ ਸੱਤਾ ਸਮੁੰਦਰਾਂ ਦੀ ਸਾਈ ਬਣਾ ਲਈਏ ਤੇ ਸਾਰੀ ਧਰਤੀ ਨੂੰ ਕਾਗਜ਼ ਬਣਾ ਲਈਏ ਤੇ ਜਿੰਨੇ ਦਰਖਤ ਹਨ ਜਿੰਨੀ ਬਨਾਸਪਤੀ ਸਾਰੀ ਉਸ ਦੀਆਂ ਕਲਮਾਂ ਬਣਾ ਲਈਏ ਸਾਧ ਸੰਗਤ ਜੀ ਸਤਿਗੁਰੂ ਜੀ ਦਾ ਜਸ ਫੇਰ ਵੀ ਨਹੀਂ ਕਰ ਸਕਦੇ ਜਿਸ ਤਰ੍ਹਾਂ ਜਿਸ ਤਰ੍ਹਾਂ ਕਿਰਪਾ ਕਰਦੇ ਹਨ ਸਾਡੇ ਤੇ ਜਿਸ ਤਰ੍ਹਾਂ ਜਿਸ ਤਰ੍ਹਾਂ ਮਤ ਬਖਸ਼ਦੇ ਹਨ ਉਸ ਉਸ ਤਰ੍ਹਾਂ ਆਪ ਦੇ ਚਰਨਾਂ ਦੇ ਵਿੱਚ ਅਰਜ ਕਰਨੀ ਹੈ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਉਪਦੇਸ਼ਾਂ ਦੇ ਵਿੱਚ ਆਪ ਜੀ ਨੇ ਕਈ ਵਾਰੀ ਸੁਣਿਆ ਹੋਵੇਗਾ ਸੱਚੇ ਪਾਤਸ਼ਾਹ ਦੇ ਉਪਦੇਸ਼ਾਂ ਦੇ ਵਿੱਚ ਇਹ ਰਿਕਾਰਡ ਹੋਇਆ ਕਿ ਕਈ ਕਵੀ ਹਨ ਜਿਹੜੇ ਲੋਕਾਂ ਦੀ ਵਾਹ-ਵਾਹ ਲੈਣ ਵਾਸਤੇ ਕਵਿਤਾ ਲਿਖਦੇ ਹਨ ਕਈ ਕਵੀ ਹਨ ਜਿਹੜੇ ਪੈਸੇ ਵਾਸਤੇ ਕਵਿਤਾ ਲਿਖਦੇ ਹਨ ਕਈ ਕਵੀ ਹਨ ਜਿਹੜੇ ਸ਼ੌਂਕ ਪੂਰਾ ਕਰਨ ਵਾਸਤੇ ਕਵਿਤਾ ਲਿਖਦੇ ਹਨ ਤੇ ਕਈ ਕਵੀ ਹਨ ਜਿਹੜੇ ਪਿਆਰ ਵਿੱਚ ਆ ਕੇ ਕਵਿਤਾ ਲਿਖਦੇ ਹਨ ਸੋ ਜਿਸ ਤਰ੍ਹਾਂ ਜਿਸ ਤਰ੍ਹਾਂ ਕਿਸੇ ਨੂੰ ਸੱਚੇ ਜੀ ਨੇ ਮਤ ਬਖਸ਼ੀ ਹੈ ਉਸ ਉਸ ਤਰ੍ਹਾਂ ਉਸ ਦੇ ਅੰਦਰੋਂ ਉਦਾਂ ਦੀ ਆਵਾਜ਼ ਆਉਂਦੀ ਹੈ ਆਪਾਂ ਸਤਿਗੁਰੂ ਜੀ ਦਾ ਜਸ ਕਰਨਾ ਹੈ ਜਿਸ ਤਰ੍ਹਾਂ ਉਹ ਕਰਾਉਣਗੇ ਤੇ ਚੰਦ ਲਾਈਨਾਂ ਜਿਸ ਤਰ੍ਹਾਂ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕਰਕੇ ਲਿਖਵਾਈਆਂ ਹਨ ਉਦਾਂ ਹੀ ਆਪ ਜੀ ਦੇ ਸਾਹਮਣੇ ਪੇਸ਼ ਕਰਨੀਆਂ ਹਨ ਮੈਂ ਇਹ ਨਹੀਂ ਆਖਣਾ ਕਿ ਮੇਰੀ ਕਵਿਤਾ ਮਾੜੀ ਹੈ ਜਾਂ ਚੰਗੀ ਹੈ ਜਿਸ ਤਰ੍ਹਾਂ ਦੀ ਸਤਿਗੁਰੂ ਜੀ ਨੇ ਲਿਖਾਈ ਹੈ ਉਸ ਤਰ੍ਹਾਂ ਦੀ ਹੈ ਸਾਧ ਸੰਗਤ ਜੀ ਅਰਜ ਬੇਨਤੀ ਹੈ ਜੋ ਸਮੱਸਿਆ ਦਿੱਤੀ ਗਈ ਸੀ ਕਿ ਐਸਾ ਹੈ ਸੀ ਨੂਰ ਮੇਰੇ ਗੁਰੂ ਪ੍ਰਤਾਪ ਦਾ ਆਪ ਜੀ ਜਾਣਦੇ ਹੋ ਕਿ ਕਿਸੇ ਵੀ ਮਰਿਆਦਾ ਦੇ ਵਿੱਚ ਡਿਸਪਲਿਨ ਦੇ ਵਿੱਚ ਚੱਲਣਾ ਬੜਾ ਔਖਾ ਹੈ ਸਮੱਸਿਆ ਇੱਕ ਡਿਸਪਲਿਨ ਹੀ ਹੈ ਜੇ ਉਹਦੇ ਵਿੱਚ ਰਹਿ ਕੇ ਕਵਿਤਾ ਰਚੀ ਜਾਵੇ ਤਾਂ ਉਸ ਦੀ ਇੱਕ ਵੱਖਰੀ ਗੱਲ ਹੁੰਦੀ ਹੈ ਵੈਸੇ ਖੁੱਲੀ ਕਵਿਤਾ ਉਸ ਦਾ ਵੀ ਬੜਾ ਆਨੰਦ ਹੁੰਦਾ ਪਰ ਜਿਸ ਤਰ੍ਹਾਂ ਸਮੱਸਿਆ ਦਿੱਤੀ ਗਈ ਸੀ ਕਿ ਐਸਾ ਹੈ ਸੀ ਨੂਰ ਮੇਰੇ ਗੁਰੂ ਪ੍ਰਤਾਪ ਦਾ ਉਹਦੇ ਉੱਤੇ ਕੁਝ ਲਾਈਨਾਂ ਅਰਜ ਹਨ